ਸ਼ਲੋਕ ਮਹੱਲਾ ਦੂਜਾ ਤਿਸਿਉ ਕੈਸਾ ਬੋਲਣਾ ਜੇ ਆਪੇ ਜਾਣੈ ਜਾਣ ਚੀਰੀ ਜਾ ਕੀ ਨਾ ਫਿਰੈ ਸਾਹਿਬ ਸੋ ਪਰਵਾਨ ਉਸ ਆਦਮੀ ਨਾਲ ਕੀ ਬੋਲੀਏ ਕੀ ਚਰਚਾ ਕਰੀਏ ਕੀ ਪੁੱਛੀਏ ਤੇ ਕੀ ਦਸੀਏ ਜਿਹੜਾ ਸਭ ਕੁਝ ਜਾਣਦਾ ਹੋਵੇ ਜਿਹੜਾ ਆਪੇ ਸਭ ਕੁਝ ਜਾਣਦਾ ਹੋਵੇ ਉਹਦੇ ਨਾਲ ਬੋਲਣ ਦੀ ਲੋੜ ਨਹੀਂ ਉਹਦੇ ਨਾਲ ਬੋਲਣ ਦੀ ਲੋੜ ਨਹੀਂ ਉਹ ਤੋਂ ਕੁਝ ਸੁਣਨ ਦੀ ਲੋੜ ਹੈ ਉਹ ਤਾਂ ਸੁਣਨ ਦੀ ਤਾਂ ਲੋੜ ਹੈ ਉਹਨੂੰ ਕੁਝ ਦੱਸਣ ਦੀ ਲੋੜ ਨਹੀਂ ਬੋਲਣ ਬੋਲ ਕੇ ਅਸੀਂ ਦੱਸਦੇ ਹਾਂ ਕਿਸੇ ਨੂੰ ਉਹ ਜੋ ਸਭ ਕੁਝ ਜਾਣਦਾ ਉਹਨੂੰ ਅਸੀਂ ਦੱਸੀਏ ਕੀ ਦੱਸੀਏ ਦੱਸਣ ਦੀ ਕੀ ਲੋੜ ਹੈ ਜਦੋਂ ਅਸੀਂ ਅਰਦਾਸ ਵੇਲੇ ਦੱਸਦੇ ਆਂ ਕਰੋ ਜੀ ਉਹ ਕਰੋ ਜੀ ਮੇਰਾ ਖਿਆਲ ਆ ਆ ਜਿਹੜੀ ਪੰਕਤੀ ਹੈ ਉਹ ਤਾਂ ਅਰਦਾਸ ਤੋਂ ਫਿਰ ਮਨਾ ਕਰਦੀ ਹੈ ਅਸੀਂ ਹਦਾਇਤਾਂ ਦਿੰਦੇ ਆਂ ਅਰਦਾਸ ਹਦਾਇਤ ਨਹੀਂ ਦਿੱਤੀ ਜਾ ਸਕਦੀ ਕਿਹਦੀ ਜਾ ਕੀ ਨਾ ਫਿਰੈ ਜਿਹਦਾ ਹੁਕਮ ਨਹੀਂ ਫਿਰ ਸਕਦਾ ਸਾਹਿਬ ਸੋ ਪ੍ਰਵਾਨ ਕੋਈ ਸਾਹਿਬ ਹੈ ਉਸੇ ਨੂੰ ਸਾਹਿਬ ਮੰਨਿਆ ਜਾ ਸਕਦਾ ਹੈ ਪ੍ਰਵਾਨਕ ਸਾਹਿਬ ਹੈ ਉਹ ਸਾਹਿਬ ਤਾਂ ਰਹਿ ਕੇ ਬਣ ਜਾਂਦਾ ਲੇਕਿਨ ਅਸਲੀ ਸਾਹਿਬ ਹੈ ਨਹੀਂ ਜਿਹੜਾ ਸੱਚ ਦੀ ਕਸੌਟੀ ਤੇ ਖਰਾ ਹੋਵੇ ਸਾਹਿਬ ਉਹ ਪ੍ਰਵਾਨ ਸਾਹਿਬ ਹੈ ਚੀਰੀ ਜਾਣ ਕੀ ਪੜਾਂਗੇ ਕਿ ਚੀਰੀ ਜਾ ਕੀ ਜਾ ਕੀ ਦਾ ਅਰਥ ਨਹੀਂ ਬਣਦਾ ਕੋਈ ਜਾ ਕੀ ਜਿਸ ਦੀ ਤੀਰਾ ਲਫ਼ਜ਼ ਅਸਲ ਚ ਪੰਜਾਬੀ ਹੈ ਹੀ ਨਹੀਂ ਹੈ ਚਾ ਔਰ ਕਾਹ ਇਸ ਵਿੱਚ ਬਹੁਤ ਵਰਤਿਆ ਹੈ ਰਮਾਇਣ ਦੇ ਵਿੱਚ ਤਾਂ ਤੁਲਸੀਦਾਸ ਨੇ ਬੇਅੰਤ ਜਗ੍ਹਾ ਵਰਤਿਆ ਹੋਇਆ ਹੈ ਹਾਂਜੀ ਚੀਰੀ ਜਿਸ ਕੀ ਚੱਲਣਾ ਮੀਰ ਮਲਕ ਸਲਾਰ ਜੋ ਤਿਸ ਨਾਨਕਾ ਸਾਈ ਭਲੀ ਕਾਰ ਹੁਣ ਚੀਰੀ ਲਫ਼ਜ਼ ਦੇ ਅਰਥੇ ਨੇ ਇਹਦੇ ਵਿੱਚ ਆਉਂਦੇ ਅਸਲ ਦੇ ਵਿੱਚ ਵੱਖ-ਵੱਖ ਐਂਗਲਾਂ ਤੋਂ ਚੀਰੀ ਲਫ਼ਜ਼ ਨੂੰ ਇਸਤੇਮਾਲ ਕੀਤਾ ਜਿਹਦਾ ਮਤਲਬ ਬਣੂਗਾ ਅਰਥ ਬਣੂਗਾ ਹੁਕਮ ਭਾਣਾ ਰਜ਼ਾ ਮਰਜ਼ੀ ਚੀਰੀ ਜਿਸ ਕੀ ਚੱਲਣਾ ਜਿਹਦੀ ਚੀਜ਼ ਚੱਲਦੇ ਨੇ ਚੱਲਣਾ ਪੈਂਦਾ ਵੀਰ ਮਾਲਕ ਸਲਾਰ ਸਿੱਪਾ ਸਲਾਰ ਫੌਜਾਂ ਦੇ ਮਾਲਕ ਮਾਲਕ ਜ਼ਮੀਨਾਂ ਦੇ ਰਿਆਸਤਾਂ ਦੇ ਸੂਬੇਦਾਰ ਵਗੈਰਾ ਜਿਹਨੇ ਵੀਰ ਵੀਰ ਆਦਮੀ ਵੀਰ ਛੋਟੇ ਰਾਜੇ ਜਿਹੜੇ ਜਿਹਦੇ ਭਾਣੇ ਚ ਜਿਹਦੇ ਹੁਕਮ ਵਿੱਚ ਚੱਲਦੇ ਨੇ ਚੱਲਣਾ ਪੈਂਦਾ ਉਹਨਾਂ ਨੂੰ ਚੱਲਦੇ ਨਹੀਂ ਚੱਲਣਾ ਪੈਂਦਾ ਭਾਵੇਂ ਨਹੀਂ ਚਾਹੁੰਦੇ ਚੱਲਣਾ ਜੋ ਤਸ ਭਾਵ ਹੈ ਨਾਨਕਾ ਸਾਈ ਭਲੀ ਕਾਰ ਉਹਨੂੰ ਜੋ ਭਉਂਦਾ ਉਹੀ ਭਲੀ ਕਾਰ ਹੈ ਕਿਉਂਕਿ ਜਿਹੜੇ ਬੜੇ ਬੜੇ ਵੀਰ ਨੇ ਬੜੇ ਬੜੇ ਮਾਲਕ ਨੇ ਮਾਲਕ ਜ਼ਮੀਨਾਂ ਦੇ ਮਾਲਕ ਨੇ ਰਿਆਸਤਾਂ ਦੇ ਮਾਲਕ ਨੇ ਗੁਰਕਾਂ ਦੇ ਮਾਲਕ ਨੇ ਸਾਲਾਲ ਨੇ ਫੌਜਾਂ ਦੇ ਮਾਲਕ ਨੇ ਉਹਨਾਂ ਨੂੰ ਵੀ ਇਹਦੇ ਪਾਣੇ ਚੱਲਣਾ ਪੈਂਦਾ ਕਿ ਆਪਣੇ ਵਾਸਤੇ ਤਾਂ ਉਹਨੂੰ ਜੋ ਭੁੱਲਦਾ ਉਹੀ ਭਲਾ ਉਹੀ ਚੰਗਾ ਆਪਣੇ ਵਾਸਤੇ ਚੰਗਾ ਹੀ ਚੰਗਾ ਆਪਣੇ ਵਾਸਤੇ ਕੁਝ ਵੀ ਬੁਰਾ ਨਹੀਂ ਭਲੀ ਕਰ ਸਾਨੂੰ ਦਾ ਉਹਦੇ ਹੁਕਮ ਚੱਲਵਾ ਕੇ ਚੱਲਣਾ ਹੀ ਚਾਹੀਦਾ ਭਾਵੇਂ ਉਹਦਾ ਹੁਕਮ ਸਾਨੂੰ ਚੰਗਾ ਲੱਗਦਾ ਹੋਵੇ ਫੌਰੀ ਤੌਰ ਤੇ ਭਾਵੇਂ ਨਾ ਲੱਗਦਾ ਹੋਵੇ ਜੇ ਚੰਗਾ ਨਹੀਂ ਲੱਗਦਾ ਤਾਂ ਸਾਡੀ ਸਮਝ ਦੇ ਵਿੱਚ ਫਰਕ ਹੈ ਸਾਡੇ ਸਮਝਣ ਵਿੱਚ ਫਰਕ ਹੈ ਫਿਲਹਾਲ ਅੱਗੇ ਜਾ ਕੇ ਸਮਝ ਆ ਜੂਗੀ ਠੀਕ ਹੈ ਜੀ ਹਾਂਜੀ ਜਿੰਨਾ ਚੀਰੀ ਚੱਲਣਾ ਹੱਥ ਤਿਨਾ ਕਿਛ ਨਾ ਹੈ ਸਾਹਿਬ ਦਾ ਫਰਮਾਨ ਹੋਏ ਉੱਠੀ ਕਰ ਲੈ ਪਾਹੇ ਜਿਹਾ ਜਿਹੜੀ ਚੱਲਣਾ ਜਿਨ੍ਹਾਂ ਨੇ ਭਾਵੇਂ ਚੱਲਣਾ ਹੱਥ ਕਿਛ ਨਾ ਹੈ ਉਹ ਕਦੇ ਨਹੀਂ ਕਹਿ ਸਕਦੇ ਸਾਡੇ 'ਚ ਕੋਈ ਕਰਾਮਾਤ ਹੈ ਉਹ ਕਦੇ ਨਹੀਂ ਕਹਿ ਸਕਦੇ ਮੈਂ ਕੁਝ ਕਰ ਸਕਦਾ ਉਹ ਕਦੇ ਨਹੀਂ ਕਹਿ ਸਕਦੇ ਮੇਰਾ ਕੁਝ ਹੁੰਦਾ ਹੱਥ ਤੇ ਨਾ ਕੁਝ ਨਾ ਹੈ ਸਾਡੇ 'ਚ ਕੋਈ ਪਾਵਰ ਹੈ ਸ਼ਕਤੀ ਹੈ ਉਹਦੀ ਨਹੀਂ ਕਹਿ ਸਕਦੇ ਉਹਨਾਂ ਦੇ ਹੁੱਦਾ ਵੀ ਉਹ ਕਹਿੰਦੇ ਵੀ ਜਿਹੜੇ ਕਹਿੰਦੇ ਨੇ ਉਹ ਝੂਠੇ ਨੇ ਹੱਥ ਉਹਨਾਂ ਦੇ ਵੀ ਕੁਝ ਨਹੀਂ ਝੂਠ ਬੋਲਦੇ ਨੇ ਕਰਾਮਾਤ ਕੋਈ ਵੀ ਨਹੀਂ ਰਹੀ ਕੁਝ ਵੀ ਨਹੀਂ ਰਹਿੰਦਾ ਇੱਥੇ ਜੋ ਸਾਖੀਆਂ ਨੇ ਸਾਰੀਆਂ ਹੀ ਬੜੀਆਂ ਵੇਟ ਕਰਤੀਆਂ ਇੱਕੋ ਹੀ ਪੰਕਤੀ ਦੇ ਸਾਹਿਬ ਦਾ ਫਰਮਾਨ ਹੋਏ ਜਦ ਪਰਮੇਸ਼ਰ ਦਾ ਫਰਮਾਨ ਹੋ ਗਿਆ ਸੱਚਾ ਫਰਮਾਨ ਹੈ ਉਹਦਾ ਉੱਠੀ ਹਰ ਲੈ ਪਾਏ ਬਸ ਉੱਠ ਕੇ ਜਾਣਾ ਹੀ ਪੈਂਦਾ ਠੀਕ ਹੈ ਜੀ ਇਹਨਾਂ ਨੇ ਇਕੱਠਾ ਲਿਖਿਆ ਹੋਇਆ ਉੱਠੀ ਕਰ ਲੈ ਪਾਹੇ ਹੈ ਜੀ ਹਾਂ ਹਾਂਜੀ ਜੇਹਾ ਚੀਰੀ ਲਿਖਿਆ ਤੇਹਾ ਹੁਕਮ ਕਮਾਹੇ ਕੱਲੇ ਆਵਹਿ ਨਾਨਕਾ ਸੱਦੇ ਉੱਠੀ ਜਾਹੇ ਜੇਹਾ ਚੀਰੀ ਲਿਖਿਆ ਜੇਹਾ ਹੁਕਮ ਚੀਰੀ ਨੇ ਲਿਖਿਆ ਜੇਹਾ ਵੀ ਹੁਕਮ ਹੋ ਰਿਹਾ ਹੈ ਤੇਰਾ ਹੁਕਮ ਕਮਾਏ ਅਸੀਂ ਤਾਂ ਉਹਦਾ ਹੁਕਮ ਬਜਾ ਰਹੇ ਹਾਂ ਸਾਰੇ ਸਾਰੇ ਜੀਵ ਤਾਂ ਉਹਦਾ ਹੁਕਮ ਬਜਾ ਰਹੇ ਨੇ ਐਕਚੁਅਲੀ ਗੱਲ ਸੱਚ ਇਹ ਹੈ ਸਾਰੇ ਉਹਦਾ ਹੁਕਮ ਕਮਾ ਰਹੇ ਨੇ ਕੱਲੇ ਆਵਾ ਨਾਨਕਾ ਸੱਤੇ ਉੱਠੀ ਜਾਣ ਕੱਲੇ ਉਹ ਕੱਲਦਾ ਹੁਕਮ ਹੁੰਦਾ ਆ ਜਾਂਦੇ ਨੇ ਹੁਕਮ ਹੁੰਦਾ ਚਲੇ ਜਾਂਦੇ ਨੇ ਸੱਦ ਲੈਂਦੇ ਚਲੇ ਜਾਂਦੇ ਨੇ ਹਾਂਜੀ ਮਹੱਲਾ ਦੂਜਾ ਸਿਫਤ ਜਨਾ ਕੋ ਬਖਸ਼ੀਏ ਸੇਈ ਪੋਤੇਦਾਰ ਕੁੰਜੀ ਜਿਨ ਕੋ ਦਿੱਤੀਆਂ ਤਿਨਾ ਮਿਲੇ ਪੰਡਾਰ ਭਾਈ ਗੁਰਦਾਸ ਵਾਲੀ ਕੁੰਜੀ ਵੀ ਆ ਗਈ ਇੱਥੇ ਸਿਫਤ ਜਿਨਾ ਕੋ ਦਿੱਤੀਆਂ ਜਿਹਨੂੰ ਸਿਫਤ ਸਲਾਹ ਦਿੱਤੀ ਉਹਨੇ ਆਪਣੀ ਸਿਫਤ ਸਲਾਹ ਕਰਨ ਦੀ ਬਖਸ਼ਿਸ਼ ਹੈ ਉਹ ਬੁਲਾਉਂਦਾ ਹੈ ਬੋਲਣ ਵਾਲਾ ਬੋਲਦਾ ਦਿੱਤਾ ਦੋਤਾ ਕੁਝ ਨਹੀਂ ਹੈ ਨਾਮ ਹੀ ਦਿੱਤਾ ਸੁਣਨ ਵਾਸਤੇ ਬਿਨਾਂ ਤਾਂ ਨਾ ਤਾਂ ਸੁਣਨ ਵਾਸਤੇ ਨਾਮ ਹੀ ਦਿੱਤਾ ਜੋ ਬੁਲਾਉਂਦਾ ਬੋਲਦਾ ਆਹੀ ਬਖਸ਼ਿਸ਼ ਹੈ ਔਰ ਬਖਸ਼ਿਸ਼ ਇਹ ਤੋਂ ਜ਼ਿਆਦਾ ਬਖਸ਼ਿਸ਼ ਕੁਝ ਵੀ ਨਹੀਂ ਸਹੀ ਪੋਤੇਦਾਰ ਉਹ ਪੋਤੇ ਦਾ ਨੇ ਉਹਨਾਂ ਦਾ ਹੀ ਰੰਗ ਚੜਦਾ ਹੈ ਕਿ ਆ ਜਾਈ ਰੰਗ ਹੋਵੇ ਥੱਲੇ ਪਹਿਲਾਂ ਕਾਲਾ ਕਿੰਨਾ ਹੀ ਭਰਮ ਹੋਵੇ ਉੱਤੇ ਚਿੱਟਾ ਝਾੜ ਦਿੰਦਾ ਹੈ ਚਿੱਟਾ ਕਰ ਦਿੰਦਾ ਹੈ ਜਿੱਦੋਂ ਮਰਜੀ ਕਾਲਾ ਭਰਮ ਹੋਵੇ ਪੋਤਾ ਫੇਰ ਦਿੰਦਾ ਪੋਤਾ ਚਿੱਟੇ ਰੰਗ ਨੂੰ ਕਹਿੰਦੇ ਨੇ ਉਹ ਜਿਹੜਾ ਪੋਤਾ ਦਿੰਦੇ ਹੁੰਦੇ ਨੇ ਠੀਕ ਹੈ ਉਹਦੇ ਤੇ ਵੀ ਗਿਆਨ ਚੜ ਦਿੰਦਾ ਹੈ ਕਿੰਨਾ ਹੀ ਪਰਮ ਗਿਆਨ ਪੈਦਾ ਕੀਤਾ ਹੋਵੇ ਤੇ ਗਿਆਨ ਚੜ ਦਿੰਦਾ ਰੋਸ਼ਨੀ ਕਰ ਦਿੰਦਾ ਰੁਸ਼ਨਾ ਦਿੰਦਾ ਹੈ ਹਿਰਦੇ ਨੂੰ ਜਿੰਨਾ ਮਰਜ਼ੀ ਅੰਦਰ ਹਨੇਰਾ ਹੋਵੇ ਰੋਸ਼ਨੀ ਪੈਦਾ ਕਰ ਦਿੰਦਾ ਹੈ ਹਾਂਜੀ ਕੁੰਜੀ ਜਿਨ ਕੋ ਦਿੱਤੀਆਂ ਤਿਨਾ ਮਿਲੇ ਭੰਡਾਰ ਕੁੰਜੀ ਕੀ ਹੈ ਗਿਆਨ ਕੁੰਜੀ ਹੈ ਗੁਰ ਕੁੰਜੀ ਗਿਆਨ ਕੁੰਜੀ ਹੈ ਪਾਹੂ ਨਿਵਲ ਪੈਰਾਂ 'ਚ ਕੀ ਹੈ ਨਿਵਲ ਲੱਗਿਆ ਹੈ ਜਿਵੇਂ ਆਪਾਂ ਉੱਠਦੇ ਲਾ ਦਿੰਦੇ ਹਾਂ ਘੋੜੀ ਦੇ ਘੋੜੇ ਦੇ ਲਾ ਦਿੰਦੇ ਹਾਂ ਪਾਹੂ ਨਿਵਲ ਨਿਵਲ ਨਿਵਲ ਨੂੰ ਕਹਿੰਦੇ ਨੇ ਉਹ ਲੋਹੇ ਦਾ ਹੁੰਦਾ ਜਿਹੜਾ ਮਨ ਕੋਟਾ ਤਾਂ ਛੱਤ ਕੁੰਜੀ ਆਪਾਂ ਦੇਖਣੀ ਕੁੰਜੀ ਕੀ ਹੈ ਗਿਆਨ ਦੀ ਕੁੰਜੀ ਹੈ ਸਰ ਠੀਕ ਹੈ ਜੀ ਜਿਹਨੂੰ ਆਹ ਗੁਰਬਾਣੀ ਦੇ ਰਚਨਾ ਦੀ ਬੋਲਣ ਦੀ ਜਿਹਨੂੰ ਸਮਝ ਆਇਆ ਗੁਰਬਾਣੀ ਦੀ ਸਭ ਸੋਝੀ ਹੈ ਵਿਆਖਿਆ ਦੀ ਉਹ ਕੁਝੀ ਹੋਈ ਹੈ ਉਹ ਗਿਆਨ ਹੀ ਕੁਝੀ ਹੈ ਆਪ ਦੀ ਕੁਝੀ ਹੈ ਉਹ ਅਸਲ ਵਿੱਚ ਤਾਂ ਗੁਰਦਾਸ ਦੀਆਂ ਬਾਰਾਂ ਨੂੰ ਕੁਝੀ ਤਾਂ ਹੀ ਕਿਹਾ ਸੀ ਇਹਨੂੰ ਇਹਦੇ ਇਹਦੇ ਗਿਆਨ ਨਾਲੇ ਗਾਂ ਕੋਲ ਖੁੱਲਣੀ ਹੈ ਖੁੱਲੀ ਤਾਂ ਹੈ ਨਾ ਉਹਦੇ ਆਧਾਰ ਤੇ ਤਾਂ ਉਹ ਹੱਥ ਤੱਕ ਸਾਰਾ ਜਿਨ੍ਹਾਂ ਨੇ 12 ਬਣਾਈਆਂ ਆ ਉਹ ਬਹੁਤ ਪਲਾਨਡ ਪ੍ਰੋਗਰਾਮ ਨਾਲ ਬਣਾਈਆਂ ਸੀ ਹੁਣ ਤਾਂ ਸਾਰੀ ਗੱਲ ਲੱਗੀ ਹੁੰਦੀ ਚੱਲੀ ਜਾਂਦੀ ਹੈ ਹਾਂਜੀ ਤੇ ਨਾ ਮਿਲੇ ਭੰਡਾਰ ਉਹਨਾਂ ਨੂੰ ਭੰਡਾਰ ਮਿਲ ਗਏ ਨਾਮ ਦੇ ਗਿਆਨ ਦੇ ਭੰਡਾਰ ਜਿੰਨਾ ਮਰਜੀ ਬੋਲੀ ਜਾਣਾ ਕਥ ਕਥਾ ਦੇਤੀ ਉਹਨੂੰ ਖਜ਼ਾਨਾ ਹੀ ਦੇਤਾ ਉਹਨੂੰ ਜਿੰਨਾ ਮਰਜੀ ਵਿਆਖਿਆ ਕਰੀ ਜਾਣ ਕੋਈ ਮੁਕਦਾ ਹੀ ਨਹੀਂ ਉਹਨੂੰ ਕੋਲ ਗਿਆਨ ਦਾ ਭੰਡਾਰੇ ਸੰਭਾਲਦਾ ਉਹਨੂੰ ਹਾਂਜੀ ਜਹ ਭੰਡਾਰੀ ਹੂੰ ਗੁਣ ਨਿਕਲੈ ਤੇ ਕੀਏ ਹੈ ਪਰਵਾਨ ਨਦਰ ਤਿਨਾ ਕੋ ਨਾਨਕਾ ਨਾਮ ਜਿਨਾ ਨਿਸ਼ਾਨ ਭੰਡਾਰ ਵਿੱਚੋਂ ਗੁਣ ਨਿਕਲਦੇ ਨੇ ਗੁਣ ਪੈਦਾ ਗੁਣ ਨਿਕਲਦੇ ਨੇ ਗੁਣ ਗਾਇਨ ਨੇ ਬਾਣੀ ਤੇ ਕਹੀਏ ਪ੍ਰਵਾਨ ਉਹੀ ਪ੍ਰਵਾਨ ਨੇ ਜਿਹੜੇ ਭੰਡਾਰ ਚੋਂ ਗਿਆਨ ਦਾ ਭੰਡਾਰ ਜੇ ਕਿਸੇ ਕੋ ਹੈ ਉਹ ਜੋ ਗੁਣ ਗਾਇਨ ਪਰਮੇਸ਼ਰ ਦਾ ਗੁਣ ਗਾਇਨ ਨਿਕਲਦਾ ਹੈ ਤਾਂ ਦਾ ਪ੍ਰਵਾਨ ਹੈ ਜੇ ਕਿਸੇ ਵਿਅਕਤੀ ਦਾ ਗੁਣ ਗਾਇਨ ਨਿਕਲਦਾ ਫਿਰ ਪ੍ਰਵਾਨ ਦੀ ਚਾਹੇ ਉਹ ਵਿਅਕਤੀ ਉਹੀ ਹੋਵੇ ਜਿਹਨੇ ਗੁਣ ਗਾਇਨ ਕੀਤਾ ਚਾਹੇ ਉਹ ਵਿਅਕਤੀ ਨਾਨਕ ਵੀ ਕਿਉਂ ਨਾ ਹੋਵੇ ਰਵਿਦਾਸ ਵੀ ਕਿਉਂ ਨਾ ਹੋਵੇ ਕਬੀਰ ਵੀ ਕਿਉਂ ਨਾ ਹੋਵੇ ਗੁਰੂ ਗੋਬਿੰਦ ਸਿੰਘ ਵੀ ਕਿਉਂ ਨਾ ਹੋਵੇ ਕੋਈ ਭਗਤ ਹੋਵੇ ਜਿਹਨਾਂ ਜਨਮ ਲਿਆ ਕਿਉਂਕਿ ਜਨਮ ਲੈਣ ਵਾਲਾ ਤਾਂ ਪਰਮੇਸ਼ਰ ਦਾ ਗੁਣ ਗਾਇਨ ਕਰਦਾ ਹੈ ਜਿਹਦਾ ਉਹ ਗੁਣ ਗਾਇਨ ਕਰਦਾ ਉਹਨੇ ਬਣਾ ਦਿੱਤਾ ਹਾਂਜੀ ਨਦਰ ਤਿਨਾ ਕੋ ਨਾਨਕਾ ਨਾਮ ਜਿਨਾ ਨੀਸਾਨ ਨਦਰ ਤਿਨਾ ਕੋ ਨਾਨਕਾ ਨਾਨਕਾ ਉਹਨਾਂ ਤੇ ਕਿਰਪਾ ਹੈ ਉਹਨਾਂ ਦੇ ਬਖਸ਼ਿਸ਼ ਹੈ ਨਦਰ ਮਿਹਰ ਦੀ ਨਗਾ ਉਹਨਾਂ ਤੇ ਨਦਰ ਹੁੰਦੀ ਹੈ ਮਿਹਰ ਦੀ ਨਗਾ ਨਦਰ ਤਿਨਾ ਕੋ ਨਾਨਕਾ ਉਹਨਾਂ ਦੇ ਮੇਰ ਦੀ ਵਿਗਾਇਆ ਨਾਮ ਜਿਨ੍ਹਾਂ ਦੀ ਛੋੜ ਜਿਨ੍ਹਾਂ ਦੇ ਅੰਦਰ ਲੋਭ ਦਾ ਹੀ ਨਗਾਰਾ ਵੱਜਦਾ ਲੋਭ ਦਾ ਹੀ ਆਵਾਜ਼ ਹੈ ਨਿਸ਼ਾਨ ਆਵਾਜ਼ ਹੁੰਦੀ ਹੈ ਨਿਸ਼ਾਨ ਤਾਂ ਉੱਥੇ ਦੀ ਆਵਾਜ਼ ਨੂੰ ਕਹਿੰਦੇ ਜਿਨ੍ਹਾਂ ਦੇ ਅੰਦਰੋਂ ਨਾਮ ਹੈ ਗਰਜਦਾ ਹੈ ਨਾਮ ਦੀ ਗਰਜਣ ਪੈਦਾ ਹੁੰਦੀ ਹੈ ਲੋਭ ਦੀ ਹੀ ਆਵਾਜ਼ ਆਉਂਦੀ ਹੈ ਸੱਚ ਦੀ ਹੀ ਆਵਾਜ਼ ਆਉਂਦੀ ਹੈ ਆਤਮ ਗਿਆਨ ਦੀ ਹੀ ਆਵਾਜ਼ ਆਉਂਦੀ ਹੈ ਗੁਰਬਾਣੀ ਦੀ ਸਹੀ ਵਿਆਖਿਆ ਹੀ ਨਿਕਲਦੀ ਹੈ ਜਿਨ੍ਹਾਂ ਦੇ ਅੰਦਰੋਂ ਹਾਂਜੀ ਪੌੜੀ ਨਾਮ ਨਿਰੰਜਨ ਨਿਰਮਲਾ ਸੁਣਿਆ ਸੁਖ ਹੋਈ ਸੁਣ ਸੁਣ ਮਨ ਵਸਾਈਐ 부ਝੈ ਜਨ ਕੋਈ ਨਾਮ ਨਿਰੰਜਨ ਨਿਰਮਲਾ ਨਾਮ ਦੇ ਦੋ ਗੁਣ ਲਾਤੇ ਨਾਲ ਇੱਕ ਤਾਂ ਨਿਰੰਜਨ ਮਾਇਆ ਦੀ ਕੋਈ ਗੱਲ ਨਹੀਂ ਹੈ ਮਾਇਆ ਕਰਕੇ ਕੋਈ ਵਡਿਆਈ ਨਹੀਂ ਨਾਮ ਉਸਦਾ ਗੁਣ ਗਿਆਨ ਪਰ ਮਾਇਆ ਦਾ ਨਹੀਂ ਹੈ ਆਤਮ ਦਾ ਗਿਆਨ ਹੈ ਆਤਮ ਦਾ ਗਿਆਨ ਹੈ ਸੂਖਸ਼ਮ ਦਾ ਗਿਆਨ ਹੈ ਜੜ ਦਾ ਗਿਆਨ ਨਹੀਂ ਚੇਤਨ ਦਾ ਗਿਆਨ ਨਿਰਮਲਾ ਕਿ ਨਿਰੰਜਣਾ ਨਾਮ ਤਾਂ ਹੀ ਨਿਰਮਲਾ ਤੂੰ ਮਾਇਆ ਹੈ ਨਹੀਂ ਮਾਇਆ ਦੀ ਮਲੀਨਤਾ ਹੈ ਨਹੀਂ ਵਿੱਚ ਬੰਦੇ ਦੀ ਗੱਲ ਹੈ ਨਹੀਂ ਹੋਵੇ ਪੈਦਾ ਹੋਇਆ ਦੀ ਗੱਲ ਹੈ ਨਹੀਂ ਵਿੱਚ ਜਿਹੜਾ ਜੰਮਿਆ ਤੇ ਮਰਿਆ ਉਹਦਾ ਉਹਦਾ ਜਸ ਨਹੀਂ ਕੀਤਾ ਜਾ ਸਕਦਾ ਸੁਣਿਆ ਸੁਖ ਹੋਈ ਜਿਹੜਾ ਨਿਰੰਜਣ ਨਾਮ ਲੈ ਹੈ ਉਹਨੂੰ ਸੁਣਦੇ ਹੀ ਸੁਖ ਪੈਦਾ ਹੋ ਸਕਦਾ ਅੰਦਰ ਵੱਲ ਅੰਦਰ ਸੁਖ ਪੈਦਾ ਨਹੀਂ ਹੋਏ ਨਹੀਂ ਸਕਦਾ ਸੁਖ ਅੰਦਰ ਪੈਦਾ ਖੁਸ਼ ਤਾਂ ਹੋ ਜਾਣਗੇ ਆਪਣੇ ਆਪਣੇ ਬੰਦੇ ਦਾ ਸੁਣ ਕੇ ਜਸ ਆਪਣੇ ਵਿਸ਼ਨੂੰ ਦਾ ਜਸ ਸੁਣ ਕੇ ਵਿਸ਼ਨੂੰ ਦੇ ਭਗਤ ਖੁਸ਼ ਹੋ ਜਾਣਗੇ ਸ਼ਿਵ ਜੀ ਦਾ ਜਸ ਸੁਣ ਕੇ ਸ਼ਿਵ ਜੀ ਦੇ ਭਗਤ ਖੁਸ਼ ਹੋ ਜਾਣਗੇ ਗੁਰੂਆਂ ਦਾ ਜਸ ਸੁਣ ਕੇ ਸਿੱਖ ਖੁਸ਼ ਹੋ ਜਾਣਗੇ ਉਹ ਜਿਹੜਾ ਸੁੱਖ ਹੈ ਨਾ ਸੁੱਖ ਪਰਮ ਸੁੱਖ ਉਹ ਨਹੀਂ ਪੈਦਾ ਹੋ ਸਕਦਾ ਕਿਸੇ ਦੇ ਅੰਦਰ ਪਰਮ ਸੁੱਖ ਦੀ ਜਿਹੜੀ ਅਨੁਭੂਤੀ ਨਹੀਂ ਹੋ ਸਕਦੀ ਇਹਦੇ ਨਾਲ ਸੁੱਖ ਨਹੀਂ ਮਿਲ ਸਕਦਾ ਹਾਂਜੀ ਸੁਣ ਸੁਣ ਮਨ ਵਸਾਈਐ ਬੁੱਝੈ ਜਨ ਕੋਈ ਜੇ ਸੁਣ ਸੁਣ ਕੇ ਮਨ ਵਸਾ ਲਈਏ ਨਿਰਮਲੇ ਨਾਮ ਨੂੰ ਪੁੱਜਿਆ ਜਾਂ ਕੋਈ ਇਹ ਅੱਗੇ ਫਿਰ ਪੁੱਜਣ ਵਾਲੀ ਗੱਲ ਰਹਿ ਜਾਣੀ ਹੈ ਜਿੱਥੇ ਕੱਲ ਤੁਸੀਂ ਗੱਲ ਕਰਦੇ ਸੀ ਨਾ ਸੁਣ ਸੁਣ ਕੇ ਸਮਝਣ ਵਾਲੀ ਗੱਲ ਹੋਰ ਹੈ ਤੇ ਅੱਗੇ ਪੁੱਜਣ ਵਾਲੀ ਗੱਲ ਹੋਰ ਹੈ ਤੇ ਪੁੱਜਣ ਬੁਝਾਲ ਪੁੱਜਣ ਵਾਲੀ ਗੱਲ ਆ ਗਈ ਜਾਂ ਬੁੱਝਦਾ ਤਾਂ ਕੁਝ ਹੋਰ ਨਿਕਲਦਾ ਸੁਣ ਕੇ ਜੋ ਮੰਨਿਆ ਹੁੰਦਾ ਸੁਣ ਕੇ ਜੋ ਸਮਝਿਆ ਹੁੰਦਾ ਉਹ ਵੀ ਰੱਦ ਹੋ ਜਾਂਦਾ ਬਹੁਤ ਹੱਦ ਤੱਕ ਪੁੱਜਣ ਦੇ ਵੇਲੇ ਆ ਕੇ ਸੁਣਿਆ ਹੋਇਆ ਵੀ ਨਹੀਂ ਰਹਿੰਦਾ ਸਹੀ ਸੁਣ ਸੁਣ ਮਨ ਵਸਾਈਏ ਜੇ ਸੁਣ ਸੁਣ ਕੇ ਮਨ ਵੀ ਵਸਾ ਲਈਏ ਤਾਂ ਕੋਈ ਬਿਰਲਾ ਬੁਝਦਾ ਉੱਤੇ ਜਨ ਕੋਈ ਬਿਰਲਾ ਰਾਤਾ ਉੱਥੇ ਆ ਕੇ ਬਹੁਤੇ ਦੋ ਬੈਗ ਮਾਰ ਜਾਣਗੇ ਅਬ ਵਿਸ਼ਵਾਸ ਕਰ ਜਾਣਗੇ ਵੀ ਇੱਥੇ ਕੁਝ ਲਿਖਿਆ ਇੱਥੇ ਕੁਝ ਲਿਖਿਆ ਇਹ ਤਾਂ ਕੰਟਰੋਵਰਸੀ ਹੈ ਉਹਨਾਂ ਨੂੰ ਕੰਟਰੋਵਰਸੀ ਲੱਗ ਜੂਗੀ ਪਿੱਛੇ ਬੈਗ ਮਾਰ ਜਾਣਗੇ ਉੱਥੇ ਹਾਂਜੀ ਬਹਿੰਦਿਆਂ ਉੱਠਦਿਆਂ ਨਾ ਵਿਸਰੈ ਸਾਚਾ ਸੱਚ ਸੋਈ ਭਗਤਾਂ ਕੋ ਨਾਮ ਆਧਾਰ ਹੈ ਨਾਮੇ ਸੁਖ ਹੋਈ ਬਹਿਨੇ ਉੜਦਾ ਨੂੰ ਉਹਨੂੰ ਵਿਸਰਦਾ ਹੀ ਨਹੀਂ ਜਿਹੜੇ ਬੁੱਝ ਲੈਂਦੇ ਨੇ ਬਹਿਨੇ ਉੜਦਾ ਨਹੀਂ ਵਿਸਰਦਾ ਕਿਹਦੀ ਵਿਸਰਦਾ ਸੱਚਾ ਸੱਚ ਸੱਚਾ ਸੱਚਾ ਇੱਕ ਹੋ ਜਾਂਦਾ ਨੇ ਵਿਸਰਦਾ ਹੀ ਨਹੀਂ ਸੱਚਾ ਸੱਚ ਵਿੱਚ ਰਹਿ ਨਹੀਂ ਸਕਦਾ ਭਗਤਾਂ ਕੋ ਨਾਮ ਆਧਾਰ ਹੈ ਭਗਤਾਂ ਵਾਸਤੇ ਤਾਂ ਆਧਾਰ ਹੈ ਨਾਮ ਜੇ ਨਾਮ ਨੂੰ ਟੁੱਟੇ ਆਧਾਰ ਗਿਆ ਉਹਨਾਂ ਦਾ ਆਕਾਸ਼ ਵਿੱਚ ਖੜਾ ਹੈ ਆਧਾਰ ਤੇ ਬਿਨਾਂ ਕਿਵੇਂ ਖੜੂਗਾ ਭਗਤਾਂ ਕੋ ਨਾਮ ਆਧਾਰ ਹੈ ਨਾਮੇ ਸੁਖ ਹੋਈ ਲੋਭ ਨਾਲੇ ਸੁਖ ਹੁੰਦਾ ਉਹਨਾਂ ਨੂੰ ਜਦ ਨਾ ਬਿਸਰਿਆ ਜਦ ਦੁੱਖ ਆਖਾਂ ਜੀਵਾ ਬਿਸਰੇ ਮਰ ਜਾਉ ਬਿਸਰਨਾ ਤਾਂ ਬਹੁਤ ਹੈ ਉਹਨਾਂ ਦੀ ਵਿਸਰਨ ਵਿੱਚ ਮੌਤ ਹੈ ਆਖਣ ਵਿੱਚ ਜੀਵਨ ਜੁੜਿਆ ਰਹਿਣ ਵਿੱਚ ਜੀਵਨ ਵਿਸਰ ਜਾਣ ਦਾ ਦੋਈ ਮੌਤ ਹੈ ਹਾਂਜੀ ਨਾਨਕ ਮਨ ਤਨੀ ਰਵ ਰਹਾ ਗੁਰਮੁਖੀ ਹਰ ਸੋਈ ਨਾਨਕ ਕਹਿੰਦਾ ਗੁਰਮਖਾਂ ਦੇ ਮਨ ਔਰ ਤਨ ਦੇ ਵਿੱਚ ਰਵਿਆ ਹੋਇਆ ਹੁੰਦਾ ਉਹ ਆਪ ਰਵਿਆ ਹੋਇਆ ਹੁੰਦਾ ਗੁਰਮਖਾਂ ਵਿੱਚ ਸੋਈ ਆ ਰਵਿਆ ਹੁੰਦਾ ਇਹ ਫਿਰ ਨਾਮ ਦੀ ਗੱਲ ਹੋ ਰਹੀ ਕਿ ਹਰ ਦੀ ਗੱਲ ਹੋ ਰਹੀ ਹੈ ਇੱਥੇ ਨਾਨਕ ਮਨ ਤਾਂ ਨਹੀਂ ਰਵ ਰਹੇ ਜਿਹੜਾ ਹਰ ਹੈ ਨਾ ਹਰ ਤੋਂ ਹੀ ਨਾਮ ਹੈ ਹਰ ਦਾ ਹੀ ਨਾਮ ਹੁੰਦਾ ਨਾਮ ਹਮੇਸ਼ਾ ਨਹੀਂ ਰਹਿੰਦਾ ਹਲ ਨੇ ਨਾਮ ਪੈਦਾ ਕੀਤਾ ਹਰ ਛੋਟਾ ਨਹੀਂ ਹੈ ਨਾਮ ਨਾ ਸੂਰਜ ਹੁੰਦਾ ਨੇ ਜਿਹੜੀ ਜਿਹਨੂੰ ਆਪਾਂ ਪੂਰਨ ਬ੍ਰਹਮ ਕਹਿੰਦੇ ਹਾਂ ਪੂਰਨ ਬ੍ਰਹਮ ਦਾ ਹੀ ਨਾਮ ਪੈਦਾ ਕੀਤਾ ਹੋਇਆ ਕਾਲ ਹੁਕਮ ਕਾਲ ਅਕਾਲ ਖਸਮ ਕਾ ਕੀਨਾ ਇਹ ਧਿਆਨ ਰੱਖਣਾ ਇਸ ਗੱਲ ਦਾ ਬੜਾ ਜ਼ਰੂਰ ਹੈ ਹੁਕਮ ਪਰ ਪੈਦਾ ਵੀ ਇਹਨਾਂ ਦਾ ਕੀਤਾ ਹੋਇਆ ਕਿਉਂਕਿ ਬਹੁਤਿਆਂ ਦਾ ਪੈਦਾ ਕੀਤਾ ਹੋਇਆ ਸਰਬ ਸਾਂਝੇ ਬਲਤਾ ਦਾ ਹੁਕਮ ਪੈਦਾ ਕੀਤਾ ਹੋਇਆ ਇਸ ਕਰਕੇ ਸਾਰੇ ਹੁਕਮ ਦੇ ਵਿੱਚ ਹੀ ਮਨ ਕਰਕੇ ਹੁਕਮ ਦੇ ਵਿੱਚ ਮਨ ਕੋਈ ਵਾਗੀ ਨਹੀਂ ਠੀਕ ਹੈ ਮਨ ਵਿੱਚ ਹੈ ਤਾਂ ਹੀ ਨਾਨਕ ਮਨ ਤਨੀ ਰਵ ਰਹਿਆ ਮਨ ਔਰ ਤਨ ਦੇ ਵਿੱਚ ਰਵਿਆ ਮਨ ਤਨੀ ਰਵ ਰਿਹਾ ਮਨ ਵਿੱਚ ਠੀਕ ਹੈ ਜੀ ਇੱਥੇ ਪੰਜਵੀਂ ਪੌੜੀ ਦੀ ਸਮਾਪਤੀ ਹੈ ਜੀ